ਆਸਾ ਮਹੱਲਾ ਚੌਥਾ ਜਿਨ ਮਸਤਕੇ ਤੋਰੇ ਹਾਰੇ ਲਿਖਿਆ ਤਿਨਾ ਸਾਰੀ ਗੁਰ ਮਿਲੇ ਆਰਾਮ ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰਿ ਰਧਾਰ ਰਤਨ ਉਪਦਾਰ ਸੋ ਫਿਰੇ ਬਹੁੜੀ ਨਾ ਚਲਿਆ ਜਾਨੁ ਨਾਨਕ ਨਾਮ ਆਰਾਧਿਆ ਆਰਾਧੇ ਹਾਰੇ ਮਿਲਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਮੀਰ ਸਰੀਰ ਕਾ ਇਕ ਰਾਤ ਹੋ ਇਕ ਰਸ ਵਾਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਹਿ ਤਾਹੇ ساد جگے راس سنتو کا درم اگیر سواہو تیرت راس جدہ کا جور وغیرہ سواہو دوس تبہ کا سادو گر سواہو کاس واگن کا کوڑ اگیر سواہو محلہ بیلا سام سوامی سچ مچھا ساچی رہی سب کو سچ سماو ریو کہے رہیا پار پورے رام نام دیوا میں سور نئے پراشت جہ ਨਾਨਕ ਤਉ ਮੋਹ ਖੰਤਰੋ ਪਾਹੇ ਜੁਜਮਹਿ ਜੋਰ ਛਲੀ ਚੰਦਰਾਵਲ ਕਾਨ ਕਿਸਮ ਜਾਲੋ ਪਿਆ ਪਾਲ ਜਾਲ ਗੋਪੀ ਲੈ ਆਇਆ ਮਿੰਦਰਾ ਮਨ ਮੈਂ ਰੰਗ ਕੀਆ ਕਰਮੈ ਉਹ ਧਰਮਨ ਹੁਆ ਨਾਉ ਖੁਦਾਈ ਅਲੋਹ ਪਿਆ ਨੀਲ ਵਸਲੇ ਕਪੜੇ ਫਾੜੇ ਤੁਰਕ ਪਠਾਣੀ ਅਵਲ ਗਿਆ ਚਾਰੇ ਵੇਦ ਹੋਏ ਹਾਰ ਪੜੇ ਗੁਣੈ ਤਿਨ ਚਾਰ ਵਿਚਾਰ ਪਾਉ ਪਾਗੇ ਤੇ ਕਰੇ ਨੀਚ ਸੁਦਾਏ ਤਉ ਨਾਨਕ ਮੋਖੰਤਰ ਉਪਾਏ ਪੌੜੀ ਸਾਧਿ ਗੁਰ ਵਿਟਹੁ ਵਾਰਿਆ ਖਾਸ मिलया खसम संभालिया जिन कार्य ਬੁਦੇਸ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨੇ ਹੱਲਿਆ ਖਸਮ ਛੋੜੇ ਦੂਜਾ ਲੱਗੇ ਡੁੱਬੇ ਸੇਵਨ ਜਾਰਿਆ ਸਤਿਗੁਰੂ ਹੈ ਮੋਹਿ ਲਾਵਿਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰਿ ਉਤਾਰਿਆ ਜਿਨੀ ਐਸਾ ਹਰਿ ਨਾਮ ਨਾ ਚੇਤਿਓ ਸੇ ਕਾਹੇ ਜਾਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰਿ ਨਾਮ ਨ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁਖਾ ਨੋ ਫਿਰ ਜਨਮ ਹੈ ਨਾਨਕ ਹਰਵਾਏ ਸ਼ਲੋਕ ਮਹਲਾ ਪਹਿਲਾ ਸਿੰਬਲ ਰੁਖ ਸਰਾਇਰਾ ਅਤ ਦੀਰਗ ਅਤ ਮੋਚ ਓਏ ਜਿਆ ਵਹਿ ਆਸ ਕਰੇ ਜਾਹਿ ਨਿਰਾਸੇ ਤੋ ਫਲ ਫਿੱਕੇ ਫੁੱਲ ਬਕ ਵਕੇ ਕਾਮੇ ਨ ਆਵਹਿ ਪਤ ਮਿੱਠਾ ਤੋ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਈ ਤਰ ਤਾਰਾ ਜੂ ਟੋਲੀਐ ਨਿਵੈ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ ਸੀਸ ਨਿਵਾਇ ਕਿਆ ਥੀਐ ਜਾਂ ਹਿਰਦੈ ਕਸੁਦੇ ਜਾਇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਾ ਸੇ ਬਗਲ ਸੁਮਾਦੰ ਮੁਖੇ ਝੂਠ ਬੇਭੂਖਣ ਸਾਰੰ ਤੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਰਕ ਲਲਾਟੰ ਤੋਤੀ ਵਸਤਰ वस्त्र को पाटंग ये जान ਕਰਮੰ कर्मं सफोक निश्चौ कर्मं कहु नानक ਤੀ हवै बिनु सतगुर वाट न पावै पौड़ी ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਹਿ ਪੀੜਾ ਅੱਗਾ ਜਾਵਣਾ ਨੰਗਾ ਦੋ ਜਾ ਕੇ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਂ ਤਾਵਣਾ ਤੂੰ ਹਰ ਤੇਰਾ ਸਭ ਕੋ ਸਭ ਤੁਦ ਉਪਾਏ RAM ਰਾਜੇ ਕਿਛ ਹਾਦ ਕਿਸਾ ਦੇ ਕਿਛ ਨਾਹੀ ਸਭ ਚੱਲਹਿ ਚਲਾਏ ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਭੇਟਿਆ ਹਰੇ ਨਾਮ ਤਰਾਏ ਲੋਕ ਮਹੱਲਾ ਪਹਿਲਾ ਬਿਆ ਕਪਾ ਸੰਤੋਖ ਸੂਤ ਜਤ ਗੰਡੀ ਸਤ ਵਾਟੋ ਇਹੋ ਉਹ ਜੀਅ ਕਾ ਹੀ ਤਪਾੜੇ ਖਾਤੋ ਨਾ ਇਹ ਟੁੱਟੈ ਨਾ ਮਾਲੋ ਲੱਗੈ ਨਾ ਇਹ ਜਲੈ ਨ ਜਾ ਤਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਇ ਚੌਕੜ ਮੁੱਲਿਆਣ ਆਇਆ ਬੈ ਚੌਕਾ ਪਾਇਆ ਸਿਖਾ ਕੰਨੇ ਚੜਾਈਆ ਗੁਰ ਬ੍ਰਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲੇ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੁਜੀਆਂ ਨਾਲੇ ਤਾਗੂ ਕੋ ਪਾਹੋਂ ਕੱਟੀ ਐ ਬਾਮਣ ਵਟੇ ਆਏ ਕੋਈ ਬਕਰਾਰੇ ਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁਟੀਐ ਪੀ ਫਿਰ ਪਾਈਐ ਹੋਰੋ ਨਾਨਕ ਤਗ ਨ ਟੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨੈ ਮੰਨੇ ਪਾਤੀ ਉਪਜੈ ਸਾਲਾਹੀ ਸਸੂਜ ਦਰਗਾ ਅੰਦਰ ਪਾਈਐ ਤਗ ਨ ਟੂਟੈ ਸੂਜ ਮਹੱਲਾ ਪਹਿਲਾ ਤਾਗੁਨਾ ਇੰਦਰੀ ਤਾਗੁਨਾ ਨਾਰੀ ਭਲਕੇ ਥੋਕਿਉ ਪਵੈ ਨਿਤ ਦਾੜੀ ਤਾਗੁਨਾ ਪੈਰੀ ਤਾਗੁਨਾ ਹੱਥੀ ਤਾਗੁਨਾ ਜੇਵਾ ਤਾਗੁਨਾ ਆਖੀ ਵੇਤਗਾ ਆਪੇ ਵਤੈ ਵਰਤਾ ਗਈ ਅਵਰਾ ਕਤੈ ਲੈ ਪਾਣ ਕਰੇ ਵੀ ਆਹੂ ਕਰ ਕਾਂਗ ਨਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਣਾਨ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਸਨੋ ਹੁਕਮ ਮਨਾਏ ਸੀ ਹੁਕਮ ਮੰਨੇ ਹੋਵੇ ਪਰਵਾਨ ਤੇ ਖਸਮਾ ਕਾ ਮਹਰ ਪਾਈ ਸੀ ਖਸਮਾ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਈ ਸੀ ਤਦਰਗਾ ਪੈਦਾ ਜਾਏ ਸੀ ਕੋਈ ਗਾਵੇ ਰਾਗੀ ਨਾਦੀ ਵੇਦੀ ਬੋ ਪਾਂਤਿ ਕਰ ਨਹੀਂ ਹਰਿ ਹਰਿ ਪੀ ਜਾਏ ਰਾਮ ਰਾਜੇ ਜਿਨਾ ਅੰਤਰ ਕਾਪਟ ਵਿਕਾਰ ਹੈ ਤਿਨਾ ਰੋਇ ਕਿਆ ਕੀ ਜਾਏ ਹਰੀ ਕਰਤਾ ਸਭ ਕਿਛੁ ਜਾਣਦਾ ਸੇਰੀ ਰੋਗ ਹੱਥ ਦੀਜੈ ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰਿ ਭਗਤਿ ਹਰਿ ਨੀਜੈ ਸਲੋਕ ਮਹਲਾ ਪਹਿਲਾ ਗਉ ਬਿਰਹਮਣ ਕਉ ਕਾਰ ਬਲਾਵਹੁ ਗੋਵਰ ਤਾਰੁ ਨ ਜਾਈ ਤੋਤੀ ਟਿਕਾ ਤੈ ਜਬ ਮਾਲੀ ਦਾਨ ਮਲੇਸ਼ਾ ਖਾਈ ਅੰਦੇ ਪੂਜਾ ਪੜਹਿ ਕਦੇ ਮਾ ਸੰਜਮ ਤੁਰਕਾ ਭਾਈ ਛੋਡੀ ਲੇਪਾ ਖੰਡਾ ਨਾਮ ਲੈ ਜਾਇ ਤਰੰਦਾ ਮਹਲਾ ਪਹਿਲਾ ਮਾਨਸ ਖਾਣੇ ਕਹਿ ਨਿਵਾਜ ਛੁਰੀ ਵਗਾਏ ਨੇ ਤਿੰਨ ਗਾਲੇ ਤਾਗ ਤਿੰਨ ਕਾਰੇ ਬ੍ਰਾਹਮਣ ਪੂਰਾ ਹੈ ਨਾਦ ਉਹਨਾਂ ਪਿਆਵਹਿ ਕੋਈ ਸਾਧ ਕੂੜੀ ਰਾਹੇ ਕੂੜਾਵਾ ਪਾਰ ਕੂੜ ਬੋਲ ਕਰੈ ਆਹਾਰੂ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮਥੈ ਟਿਕਾ ਤੇਜ ਤੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵਹਿ ਪਰਵਾਣ ਮਲੇਸ਼ ਧਾਨੁ ਲੇ ਪੂਜਹਿ ਪਰਵਾਣ ਆਪਾਖਿਆ ਕਾ ਕੋਠਾ ਬਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖਾ ਚੌਕਾ ਕੱਢੀ ਕਾਰ ਉੱਪਰ ਆ ਬੈਠੇ ਕੂੜਿਆਰ ਮਤ ਪਿਟੈ ਵੇ ਮਤ ਪਿਟੈ ਵਾਨੋ ਸਾਡਾ ਫਿਟੈ ਤਨ ਫਿਟੈ ਫੇੜ ਨੇ ਮਨ ਝੂਠਾ ਚੁਲੀ ਨੇ ਕਉ ਨਾਨਕ ਸੱਚ ਤੇ ਆਈਐ ਸੋਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇਵਣੀ ਆਈ ਆਪੇ ਹੀ ਕਰਮ ਕਰਾਇਦਾ ਬੜੋ ਬੜਾ ਵਨਮੇਦਨੀ ਸਿਰੇ ਸਿਰ ਤੰਦਾ ਲਾਇਦਾ ਨਦਰੋ ਪਠੀ ਜੇ ਕਰੇ ਸੁਲਤਾਨਾ ਕਾਹ ਕੁਰਾਇਦਾ ਦਰ ਮੰਗਨ ਭੇਖ ਨਾ ਪਾਇਦਾ ਆਸਾ ਮਹਲਾ ਚੌਥਾ ਜੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੂਰ ਸਿਆਣੇ RAM ਰਾਜੇ ਜੇ ਬਾਹਰੋਂ ਭੋਲੇ ਚੁੱਕ ਕੇ ਬੋਲਦੇ ਭੀ ਖਰੇ ਹਰੇ ਬਾਣੇ ਹਰ ਸੰਤਾ ਨੋ ਹੋਰ ਥਾਉ ਨਾਹੀ ਹਰ ਮਾਨ ਨਿਵਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸੁਤਾਣੇ ਸ਼ਲੋਕ ਮਹੱਲਾ ਪਹਿਲਾ ਜੇ ਮੋਹਾਕਾ ਕਰਮ ਹੈ ਕਰਮ ਮੋਹ ਪਿਤਰੀ ਦੇ ਅੱਗਾ ਵਾਤ ਹੈ ਪਿਤਰੀ ਚੋਰ ਕਰੀਏ ਵੱਡੀਏ ਹਸਦ ਲਾਲ ਕੇ ਮੁਸਵੀ ਇਹ ਕਰੀਏ ਨਾਨਕ ਅੱਗਾ ਸੋ ਮਿਲੈ ਜੀ ਖੱਟੇ ਘਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਨਾਵਣੀ ਆਵੇ ਵਾਰੂ ਵਾਰ ਝੂਠੇ ਝੂਠਾ ਮੁਖ ਵਸੈ ਨਿਤਿਤ ਹੋਏ ਕੁਆਰ ਹੂਤੇ ਇਹ ਨਾ ਕੀਐ ਮਹੰਜ ਪਿੰਡਾ ਤੋਏ ਸੂਚੇ ਸਈ ਨਾਨਕਾ ਜਨਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰਿ ਰੰਗੀ ਹਰਮ ਸਵਾਰੇ ਆ ਕੋਠੇ ਮੰਡਮ ਮਾਰੀਆ ਲੈ ਬੈਠੇ ਕਰ ਪਾਸਾਰਿਆ ਚੀਜ ਕਰਨੇ ਮਨ ਭਾਵ ਦੇ ਹਰਿ ਬੁੱਝਨ ਨਾਹੀ ਹਾਰਿਆ ਕਰ ਫੁਰਮਾਏ ਆ ਵੇਖ ਮਹਲ ਤੇ ਮਾਰਨ ਵਿਸਾਰਿਆ ਜਰ ਆਈ ਜੋ ਮਨ ਹਾਰਿਆ ਜਿਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਨੂੰ ਪਾਲਿਆ ਲੈ ਤੂਰੇ ਮੁਖੇ ਲਾਵਾ ਗੁਰ ਸਿੱਖਾਂ ਕੀ ਘਾਲ ਥਾਏ ਪਈ ਜੇਨ ਹਰਿ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਦੇਨ ਹਰਿ ਪੂਜ ਕਰਾਵਾ ਸ਼ਲੋਕ ਮਹਲਾ ਪਹਿਲਾ ਜੇਕਰ ਸੂ ਤੱਕ ਮੰਨੀਐ ਸਭ ਤੈ ਸੂ ਹੋਏ ਗੋਹੇ ਅਤਾ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਹਰ ਨ ਕੋਏ ਪਹਿਲਾ ਪਾਣੀ ਜੀਉ ਹੈ ਜੇ ਤੋ ਹਰਿਆ ਸਭ ਕੋ ਸੂ ਕਿਉ ਕਰੇ ਰਖੀਐ ਸੂ ਤੱਕ ਪਵੈ ਰਸੋਏ ਨਾਨਕ ਸੂ ਕੋਈ ਏਵ ਨ ਉਤਰੈ ਗਿਆਨ ਉਤਾਰੈ ਤੋਇ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜੋ ਸੂਤਾ ਸੂਤਕ ਵੇਖਣਾ ਪਰ ਤੇਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾ ਇਤਵਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਹੇ ਮਹੱਲਾ ਪੈ ਸਭੋ ਸੂਤਾ ਕੋ ਭਰਮ ਹੈ ਦੂਜਾ ਲਗਾ ਜਾਏ ਜੰਮਣ ਮਰਨਾ ਹੁਕਮ ਹੈ ਭਾਣਾ ਆਵਾ ਜਾਏ ਖਾਣਾ ਪੀਣਾ ਪਵਿੱਤਰ ਹੈ ਜੇ ਤੋ ਨਰੇਜ ਕੋ ਸੰਭਾਏ ਨਾਨਕ ਜੀ ਨੇ ਗੁਰਮੁਖੇ ਤੇ ਤਿਨਾ ਸੂਤਕ ਨਾਹਿ ਪੌੜੀ ਸਾਦੀ ਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀ ਅਵਰੀ ਆਈਆ ਸਹਿ ਮੇਲੇ ਤਿਨ ਨਗਰੀ ਆਈਆ ਜਾਂ ਤਿਸ ਵਾੜਾ ਮਾਨ ਵਸਾਈਆ ਕਰ ਹੁਕਮ ਮਾਸਾ ਕੇ ਹਾਥੋ ਧਾਰੇ ਵਿੱਚ ਹਮਾਰੇ ਕੱਢੀਆ ਬੁਰੀ ਆਈਆ ਸਹਿ ਤੁਠੈ ਨਉ ਨਿਦ ਪਾਈਆ ਗੁਰ ਸਿਖਾਓ ਮਨ ਹਾਰੇ ਪ੍ਰੀਤ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ਕਰ ਸੇਵਾ ਹੈ ਪੂਰਾ ਸਤਿਗੁਰੂ ਭੁਖ ਜਾਇ ਰਹਿ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤੈਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਾਰੇ ਪੁੰਨ ਜਿਆ ਫੇ ਤੋਜਨਾ ਵੈ ਹਾਰੇ ਪੁੰਨ ਕੀਰੀ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁਚਾ ਆਪ ਹੋਏ ਸੁਚਾ ਬੈਠਾ ਆਏ ਸੁਚਾ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁਚਾ ਹੋਈ ਕਹਿ ਜੀਵਿਆ ਲਗਾ ਪਨ ਸਲੋਕੋ ਕੋ ਅਥੀ ਜਾਏ ਸਟਿਆ ਕਿਸ ਇਹੋ ਲੱਗਾ ਜੋ ਆਨੁ ਦੇਵਤਾ ਪਾਣੀ ਦੇਵਤਾ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪਵਿੱਤ ਪਾਪੀ ਸੋ ਤਨ ਗੱਡਿਆ ਥੁਕਾ ਪਈਆ ਤਿਤ ਜਿਤ ਮੁਖ ਨਾਮ ਨ ਊਚ ਰਹੇ ਬਿਨ ਨਾਵੈ ਰਸ ਖਾਇ ਨਾਨਕ ਏਵੈ ਜਾਣੀਐ તે તમુક થુકા ਪਾਂਡੇ ਜਮੀਏ ਪਾਂਡੇ જમીએ પાંડે ਪਾਂਡੇ ਮੰਗਣ મંગણ ਪੰਡਵ ਹੋਵੇ ਦੋਸਤੀ ਪੰਡਵ પંડવ ਰਾ ਪਾਣੂ ਆ ਪਾਂਡੂ ਭਾਲੀਏ ਪਾਂਡੇ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜਮ ਮਹਾਰਾਜਾਨ ਪੰਡਾ ਹੋਈ ਪਾਂਡੂ ਪਜੈ ਪੰਡਾ ਬਾਹਰ ਨ ਕੋਈ ਨਾਨਕ ਪੰਡਾ ਬਾਹਰਾ ਏਕੋ ਸੱਚਾ ਸੋ ਜਿਤ ਮੁਖ ਸਦਾ ਸਾਲਾ ਹੀ ਹੈ ਰਤੀ ਚਾਰੇ ਨਾਨਕ ਤੇ ਮੁਖੀ ਉਜਲੇ ਤਿਤ ਸੱਚਾ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਈ ਸੋਚ ਉਹਨੇ ਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਐ ਜਾਂ ਰਹਿਣਾ ਨਹੀਂ ਐ ਤੇ ਜਗ ਤਾਂ ਕਾਇ ਤੂੰ ਗਾਰਬ ਐ ਮੰਦਾ ਕਿਸਨ ਆਖੀਐ ਪਰ ਅੱਖਰ ਵੀ ਹੋ ਬੂਝੀਐ ਮੂਰਖ ਹੈ ਨਾਲ ਨਾ ਲੂਜੀਐ ਗੋਲ ਸਿੱਖਾ ਮਾਨਵਾ ਧਾਈਆ ਜਿਨਾ ਮੇਰਾ ਸਤਿਗੁਰੂ ਡਿਠਾ ਰਾਮ ਰਾਜੀ ਕੋਈ ਕਰ ਗੱਲ ਸੁਣਾਵੇ ਹਰਿ ਨਾਮ ਕੀ ਸੋ ਲੱਗਾ ਗੋਲ ਸਿੱਖਾ ਮਾਨਿ ਮਿਠਾ ਹਰ ਦਰਗਾਹ ਗੁਰ ਸਿੱਖ ਪੈ ਨਾਈਆ ਜਿਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰਿ ਹਰਿ ਹੋਇਆ ਹਰਿ ਹਰਿ ਮਨ ਉਠਾ ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸਟਿਏ ਮੋਹ ਛੁਕਾ ਫਿੱਕੇ ਪਾਏ ਮਿਕ ਫਿੱਕਾ ਮੂਰਖ ਵਾਖਿਆ ਬਾਣਾ ਲਹਿ ਸਜੈ ਮਹਲਾ اندر ہوں جھوٹے پہ جو باہر دنیا اندر پھیل اور سر تیرس جے نہ ہے اترے نہ ہی میل جن پٹ اندر باہر گدڑ تے پلے سنسار تنے ہو لگا رب سے تین دیکھنے ویچار رنگ ہس ہے رنگ روب ہے چپ بھی کرے جہ پرواہ ہی کسے کیری بال سچے نہ درواٹ اوپر خرچ منگا جوے جیتا کھاہ دی بانو کو کرمے کا ہما تما میرو دے لکھا پیر چھٹے ਨਾਨਕਾ ਜੋ ਤੀਨ ਪੌੜੀ ਆਪੇ ਹੀ ਕਰਣਾ ਕਿਉ ਕਰ ਆਪੇ ਹੀ ਤੈ ਹਾਰੀਐ ਦੇਖੈ ਕੀਤਾ ਆਪਣਾ ਤੈ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਐ ਜਿਸ ਕੀ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਆਏ ਅਸਮ ਹਲਾ ਚੌਥਾ ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤੈਨ ਹਰੇ ਨਾਮ ਜਿਹੜਾ ਵੈ ਰਾਮ ਰਾਜੇ ਤਿਸ ਕੀ ਤਿਸਨਾ ਨਾਮ ਸਭ ਉਤਰੈ ਜੋ ਹਰ ਨਾਮ ਤੇ ਆਵੈ ਜੋ ਹਰ ਹਰ ਨਾਮ ਤੇ ਆਏ ਦੇ ਤਿਨ ਜਮ ਨੀੜ ਆਵੇ ਜਨ ਨਾਨਕੋ ਹਰ ਕਿਰਪਾ ਕਰਿ ਨਿਤ ਜਪੈ ਹਰਿ ਨਾਮ ਹਰਿ ਨਾਮ ਇਤਰਾਵੈ ਸਲੋਕ ਮਹੱਲਾ ਦੂਜਾ ਨਹੀਂ ਆਸ ਆਸ਼ਕੀ ਦੂਜਾ ਲਗਾ ਜਾਏ ਨਾਨਕ ਆਸੁਕ ਕਾਂਢੀਏ ਸਦੀ ਰਹੇ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸੁਕੇ ਨਾ ਖੀਏ ਜਲੇਖਾ ਵਰਤਾ ਸੋਇ ਮਹਲਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਂ ਇਨ ਕਾਈ ਪਾਏ ਪੌੜੀ ਜਿੱਥੇ ਮੈਂ ਸੋ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਦ ਕੀਤਾ ਭਾਈਐ ਆਵਣਾ ਸਕਾਲ ਬੁਰੀ ਕੋ ਘਾਲੀਐ ਮੰਦਾ ਮੂਲ ਨ ਕੀਤੇ ਦ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਏ ਤੇ ਹਾ ਪਾਸਾ ਟਾਲੀਐ ਕਿਛ ਲਾਹੇ ਉੱਪਰ ਘਾਲੀਐ ਜਿਨੀ ਗੁਰਮੁਖ ਨਾਮ ਆਇਆ ਤਿਨਾ ਫਿਰ ਬਿਗਨ ਨ ਹੋਈ ਰਾਮ ਰਾਜੇ ਜਿਨੀ ਸਾਰੀ ਗੁਰ ਪੁਰਖ ਮਨਾਇਆ ਤਿਨ ਪੂਜਾ ਸਭ ਕੋਈ ਜਿਨੀ ਸਾਰੀ ਗੁਰ ਪਿਆਰਾ ਸੇਵਿਆ ਤਿਨਾ ਸੁਖ ਸਾਧ ਹੋਈ ਜਿਨਾ ਨਾਨਕ ਸਤ ਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਸਲੋਕ ਮਹੱਲਾ ਦੂਜਾ ਚਾ ਕਰੋ ਲਗਾ ਚਾਕਰੀ ਨਾਲੇ ਗਾਰਵਾਨ ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਲ ਆਪ ਗਵਾਏ ਸੇਵਾ ਕਰੇ ਤਾਂ ਜੋ ਪਾਏ ਮਾਨੁ ਨਾਨਕ ਜਨੋ ਲੱਗਾ ਤੇ ਸੁਮਿਲਾ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਗ ਮ੍ਰਿਤ ਵੇਖੋ ਇਹੋ ਨਿਆਉ ਮਹਲਾ ਦੂਜਾ ਨਾਲੇ ਆਣੇ ਦੋਸਤੀ ਕਦੇ ਨਾ ਆਵੈ ਰਾਸ ਜੇ ਹਾਂ ਜਾਣਾ ਤੇ ਹੋ ਵਰਤੈ ਵੇਖੋ ਕੋ ਨਿਰਜਾਸੇ ਵਸਤੂ ਅੰਦਰ ਵਸਤੂ ਸਮਾਵੈ ਦੂਜੀ ਹੋਵੈ ਪਾਸੇ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬੜਾ ਅਰਦਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸੇਫ ਤੇ ਵਿਗਾਸ ਮਹਲਾ ਦੂਜਾ ਨਾਲੇ ਆਣੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜੋ ਤਿਹਦਾ ਥਾਉ ਨਾ ਥੇ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨ ਸਕੈ ਰਾਸ ਜੇ ਇੱਕ ਅਦ ਚੰਗੀ ਕਰੇ ਦੂਜੀ ਭੀਵੇ ਰਾਸ ਪੌੜੀ ਚਾਕਰ ਲੱਗਾ ਚਾਕਰੀ ਜੇ ਚੱਲਣਾ ਖਸਮੈ ਪਾਏ ਹੋਰ ਮੈਂ ਤਿਸ ਨੂੰ ਅਗਲੀ ਹੋਵੇ ਨੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈਐ ਸਾਵਾਸ ਨਾਨਕ ਹੁਕਮ ਨ ਚੱਲੈ ਨਾਲ ਖਸਨ ਚੱਲੈ ਅਰਦਾਸੀ ਜਿਨ ਅੰਤਰ ਮੁਖੇ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੈ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁੱਟ ਜਗ ਮਾਰਾ ਨਾਨਕ ਨਾਮ ਤੇ ਆਇਆ ਹਾਰੇ ਰਖਣ ਹਾਰਾ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾ ਤੇ ਸਾਹਿਬ ਦੁਠੈ ਜੋ ਮੇਲਾ ਮਹੱਲਾ ਦੂਜਾ ਇੱਕ ਨਹੀਂ ਜਾ ਕਰੀ ਜੇ ਤਭਾਉ ਖਸਮ ਨਾ ਜਾਏ ਨਾਨਕ ਸੇਵੋ ਕਾਢੀਏ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਨੀ ਹੈ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕਰਾ ਗਲੀ ਜੰਜੀਰੀਆਂ ਇੱਕ ਤੁਰੀ ਵੀ ਸੀ ਆਰ ਆਪ ਕਰਾਏ ਕਰੇ ਆਪ ਹਉ ਕੈਸੋ ਕਰੀ ਪੁਕਾਰ ਨਾਨਕ ਕਰਣਾ ਜਿਨ ਕੀਆ ਫਿਰ ਤਿਸੀ ਕਰਨੀ ਸਾਰੂ ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਾਰੁਣ ਆਖਸ ਦੋਸਤੁ ਹਾਰਿ ਮਾਰਿਆ ਪਰ ਹਰਾਤ ਰਾਇਆ ਹੰਕਾਰੀਆਂ ਨੰਡਗਾ ਬਿੱਠਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛੁਡਾਇਆ ਸ਼ਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਿਆਨ ਆਪੇ ਪੂਰਣ ਦੇ ਇਕਨੇ ਨੇ ਲੁੱਧ ਸਮਾਈਏ ਚੁੱਲਾ ਰਹਿਣ ਚੜੀ ਇਕਨੇ ਹਾਲੀ ਪੈ ਸਵਾਨੇ ਕੋ ਪਰ ਰਹਿਣ ਖੜੇ ਤਿਨਾ ਸਵਾਰੀ ਨਾਨਕਾ ਜਿਨ ਕੋ ਨਦਰ ਕਰੀ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤਿਸ ਵਿੱਚ ਜਨ ਤੋ ਪਾਏ ਕਹਿ ਦੇਖੈ ਥਾਪ ਉਥਾਪ ਕਿਸਨੋ ਕਈਆ ਨਾਨਕਾ ਸਭ ਕਿਛ ਆਪੈ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਛੁ ਕਹਣਾ ਕਹ ਨ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਰ ਕਮਾਵਣੀ ਤੋ ਛੋੜੀ ਤਿਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸੇ ਰਜਾਏ ਸੁਧ